ਦੋਹਰਾ ਨਗਰ ਪਾਵਟਾ ਬਹੁ ਵਸੈ ਸਾਰ ਮੌਰ ਕੇ ਦੇਸ ਜਮਨਾ ਨਦੀ ਨਿਕਟ ਬਹਿ ਜਨਕਪੁਰੀ ਅਲਕੇਸ ਨਦੀ ਜਮਨ ਕੇ ਤੀਰ ਮੈਂ ਤੀਰਥ ਮੁਚਨ ਕਪਾਲ ਨਗਰ ਪਾਵਟਾ ਛੋਰ ਹਮ ਆਏ ਤਾਂ ਉਤਾਲ ਚਉਪਈ ਖਿਲਤ ਅਖੇਟਕ ਸੂਕਰ ਮਾਰੇ ਬਹੁਤੇ ਮ੍ਰਿਗ ਔਰੈ ਹਨਿ ਡਾਰੇ ਪੁਨ ਤੇ ਠਾਕ ਹਮ ਅਗਲੀਨੋ ਵਾ ਤੀਰਥ ਕੇ ਦਰਸ਼ਨ ਕੀਨੋ ਦੋਹਰਾ ਤਾਹ ਹਮਾਰੇ ਸਿੱਖਿਆ ਸਭ ਅਮਿਤ ਪਹੁੰਚੇ ਆਏ ਤਿਨੈ ਦੈਨ ਕੋ ਚਾਹੀਐ ਜੋਰਿ ਭਲੋ ਸਿਰ ਪਾਏ ਨਗਰ ਪਾਉਂਟੇ ਬੁਰੀਐ ਪਠੇ ਲੋਕ ਬੁਲਾਏ ਏਕ ਭਾਗ ਪਾਈ ਨਹੀਂ ਨੇ ਫਲ ਪਹੁੰਚੇ ਆਏ ਚਉਪਈ ਮੋਲੈ ਏਕ ਭਾਗ ਨਹਿ ਪਾਈ ਤਬ ਮਸਲਤ ਹਮ ਜੀਐ ਬਨਾਈ ਜਾਹੇ ਇਹਾਂ ਮੂਤਤ ਲਖ ਪਾਵੋ ਤਾਂ ਕੀ ਸੀਨ ਪਗਰੀਆ ਲਿਆਵੋ ਜਬ ਪਿਆਦਨ ਐਸੇ ਸੁਨ ਪਾਇਓ ਤਿਹੀ ਭਾਂਤ ਮਿਲ ਸਭਨ ਕਮਾਇਓ ਜੋ ਮਨ ਮੁਖ ਤੀਰਥ ਤੇ ਆਇਓ ਪਾਗ ਬਿਨਾ ਕਰਤਾਏ ਪਠਾਇਓ ਦੋਹਰਾ ਰਾਤ ਬੀਜ ਕਰ ਆਠ ਸਹਿ ਪਗਰੀ ਲਈ ਉਤਾਰੇ ਆਂਤ ਨ ਹਮ ਦੀਹੀ ਮੈਂ ਧੋਵਨ ਦਈ ਸੁਧਾਰੇ ਚਉਪਈ ਰਾਤ ਲੈ ਸਭ ਧੋਏ ਮਗਾਈ ਸਭ ਹੀ ਸਿੱਖਨ ਕੋ ਬੰਧਵਾਈ ਬਚੀ ਸੋ ਭੇਜ ਤੁਰਤ ਤਾ ਲਈ ਬਾਕੀ ਬਚੀ ਸਿਪਾਹਨ ਦਈ ਦੋਹਰਾ ਕੈ ਪਗਰੀ ਨਗਰ ਕੋ ਜਾਤ ਭੈ ਸੁਖ ਪਾਏ ਭੇਦ ਮੂਰਖਨ ਨਾ ਲਹਿਓ ਕਹਾ ਗਇਓ ਕਰ ਰਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 71 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਰਾਜਾ ਏਕ ਪਹਾਰ ਕੋ ਚਿਤਰਨਾਥ ਤੇ ਨਾਮ ਤਾ ਕੋ ਜਨ ਸਭ ਦੇਸ ਕੇ ਜਪਤ ਆਠੂ ਜਾਮ ਇੰਦਰਮੁਖੀ ਰਾਣੀ ਰਹੈ ਤਾ ਕੇ ਰੂਪ ਅਨੂਪ ਸਚੀ ਜਾਣ ਕਰ ਜਕ ਰਹੈ ਜਾਹੇ ਆਪ ਪੁਰਹੂਤ ਚਉਪਈ ਨਿਰਪੁਰ ਤਰੈ ਨਦੀ ਇਕ ਬਹਿ ਚੰਦਰ ਭਗਾ ਤਾ ਕੋ ਜਗ ਕਹੈ ਤਟ ਟੀਲ ਪੈ ਮਹਾਲੋ ਸਾਰੇ ਜਨ ਵਿਸਕਰਮੈ ਕਰਨ ਸੁਧਾਰੇ ਦੋਹਰਾ ਗਹਿਰੋ ਜਾ ਕੋ ਜਲ ਰਹਿ ਜਾ ਸਮ ਨਦੀ ਨਾਨ ਡਰਤ ਤੈਰ ਕੋ ਨਾ ਸਕੈ ਲਾਗਤ ਸਿੰਧ ਸਮਾਨ ਸਾਹੋ ਏਕ ਗੁਜਰਾਤ ਕੋ ਘੋਰਾ ਵੇਚਨ ਕਾਜੇ ਚਲ ਆਇਓ ਤੇ ਠਾਂ ਜਹਾਂ ਚਿਤਰਨਾਥ ਮਹਾਰਾਜ ਰੂਪ ਅਨੂਪਮ ਸਾਵ ਕੋ ਜਉ ਲਖੈ ਨਰਨਾਰੀ ਤਨ ਆਪਨ ਕੀ ਕਿਆ ਚਲੀ ਤਨ ਮਨ ਡਾਰ ਹੈ ਵਾਰ ਚਉਪਈ ਏਕ ਤੀ ਹੈ ਵੋ ਛਾਇ ਨਿਹਾਰਿਓ ਇੰਦਰ ਮੁਖੀ ਕੇ ਨਿਕਟ ਵਿਚਾਰਿਓ ਐਸੋ ਪੁਰਖ ਭੋਗ ਕੋ ਪਈਐ ਪ੍ਰਾਣ ਸਹਿਤ ਤਾਕੇ ਬਲ ਜਈਐ ਸੁਣ ਰਾਣੀ ਤੇ ਬੋਲ ਪਠਈਐ ਮੈਨ ਭੋਗ ਤੇ ਸਾਥ ਕਮਈਐ ਤੁਮ ਤੇ ਤਾਕੋ ਜੋ ਸੁਤ ਹੋ ਹੈ ਤਾਕੇ ਰੂਪ ਤੁਲ ਕਹ ਕੋ ਹੈ ਤਾਕੋ ਜੋ ਇਸਤਰੀ ਲਖ ਪੈ ਹੈ ਬੋਰ ਆਪਣੇ ਧਾਮ ਨਾ ਜਾਇ ਹੈ ਤਾਹੀ ਪੈ ਆਸ਼ਕ ਵੈ ਰਹਿ ਹੈ RAM ਨਾਮ ਕੋ ਜੋ ਨਿਤ ਕਹਿ ਹੈ ਦੋਹਰਾ ਤਬ ਸੁਧ ਕੋ ਜੋ ਇਸਤਰੀ ਨੈਕ ਨਿਹਾਰ ਹੈ ਨਿਤ ਸ੍ਰੀ ਰਾਘਵ ਕੇ ਨਾਮ ਜਿਉ ਸਦਾ ਸੰਭਰ ਹੈ ਚਿੱਤ ਚਉਪਈ ਜਬ ਰਾਣੀ ਐਸੇ ਸੁਨ ਪਾਇਓ ਬੋਲ ਸਾਹੋ ਕੋ ਤਾਂ ਪਠਾਇਓ ਭਾਂਤ ਭਾਂਤ ਆਸਨ ਤੇ ਦੀਨੋ ਔਰ ਆਪਣੇ ਤੇ ਜੁਦਾ ਨਾ ਕੀਨੋ ਦੋਰਾ ਤਬ ਲਗ ਰਾਜਾ ਤੁਰਤ ਹੀ ਧਾਮ ਗਇਓ ਤੇ ਆਏ ਚਾਰ ਮਮਟੀ ਹੈ ਤਹ ਦਇਓ ਸੋ ਹਿਰਦੈ ਉਪਜਾਏ ਦੋ ਸਹਿ ਗਾਇ ਦੋ ਬੈਰ ਕਹਿ ਲੀਨੀ ਸ਼ਾਹ ਮੰਗਾਏ ਬੜੀ ਤੁਜਨ ਸੋ ਬਾਂਧ ਕੈ ਬਾਂਧੀ ਭੁਜਨ ਬਨਾਏ ਰੂਈ ਮਨਕ ਮੰਗਾਇ ਕੈ ਅੰਗ ਲਈ ਲਪਟਾਏ ਬਾਦ ਘੋ ਗੁਰੂ ਪਵਨ ਲਖ ਕੂਦਤ ਭਇਓ ਰਸਾਏ ਚਉਪਈ ਜਿਉ ਜਿਉ ਪਵਨ ਚਲਾਤੋ ਆਵੇ ਧੀਮੈ ਧੀਮੈ ਤਰਕਹ ਜਾਵੇ ਦੂਹ ਬੈਰ ਕਨ ਸ਼ਾਹ ਉਡਾਰਿਓ ਗਹਿਰੀ ਨਦੀ ਵਿਖੈ ਲੈ ਡਾਰਿਓ ਘੁੰਗਰਨ ਜੋਰ ਨਦੀ ਨਰ ਤਰਿਓ ਤੁਜਨ ਹੋਦ ਤਾਉ ਤੋ ਬਰਿਓ ਰੂਹੀ ਤੇ ਕਜ ਚੋਟ ਨ ਲਾਗੀ ਪ੍ਰਾਨ ਬਚਾਏ ਗਇਓ ਵਡਭਾਗੀ ਭਾਗੀ ਦੋਹਰਾ ਜਬ ਤਾਕੋ ਜੀਵਤ ਸੁਣਿਓ ਰਾਣੀ ਸਰਵਨਨ ਮਾਹੇ ਯਾ ਦਿਨ ਸੋ ਸੁਖ ਜਗਤ ਮੈਂ ਕਹਿਓ ਕਹੂੰ ਕੋ ਨਾਹੇ ਚਉਪੀ ਕੂਦ ਸ਼ਾਹੋ ਜੋ ਪ੍ਰਾਣ ਬਚਾਇਓ ਤਿਨ ਰਾਜੈ ਕਛ ਭੇਦ ਨ ਪਾਇਓ ਤਬ ਰਾਣੀ ਧੀਰਜ ਮਨ ਪਇਓ ਚਿਤ ਜੋ ਹੁਤੋ ਸਕਲ ਪ੍ਰਮ ਗਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 72 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਦੋਹਰਾ ਭਜਵਾਰੇ ਬਨਿਆ ਰਹੈ ਕੇਵਲ ਤਾਂ ਕੋ ਨਾਮ ਨਿਸ ਦਿਨ ਕਰੈ ਪਠਾਨ ਕੇ ਗ੍ਰਹਿ ਕੋ ਸਗਰੋ ਕਾਮ ਚਉਪਈ ਸੁੰਦਰ ਤ੍ਰੀ ਕੈ ਗ੍ਰਹਿ ਰਹਿ ਪੋਪਤੀ ਕੋ ਜਗ ਕਹੈ ਬਾਂਕੇ ਸੰਗ ਨਿਹੋ ਤਿਨ ਲਾਇਓ ਕੇਵਲ ਕੋ ਚਿਤ ਤੇ ਵਿਸਰਾਇਓ ਦੋਹਰਾ ਏਕ ਦਿਸ ਕੇਵਲ ਗਇਓ ਗ੍ਰਹਿ ਕੋ ਕਉਨਾ ਕਾਜ ਦੇਖੈ ਕਿਆ ਨਿਜ ਤ੍ਰੀਏ ਪੈ ਬਾਂਕੋ ਰਹਿਓ ਵਿਰਾਜ ਚਉਪਈ ਜਬ ਪਤ ਆਵਤ ਲਖ ਪਾਇਸ ਇਹ ਚਿਤ ਮੈਂ ਤ੍ਰਿਤ ਬਨਾਇਸ ਸੋ ਛਿੱਤਰ ਤੇ ਮੂੰਡ ਲਗਾਇਓ ਛੋਰ ਪਠਾਨ ਕਹੋ ਕਿਉ ਆਇਓ ਦੋਹਰਾ ਆਪ ਜੂਤੀਆਂ ਜੁਰ ਕੇ ਰਹੀ ਨਾ ਤਾਇ ਸੰਭਾਰ ਐਸੇ ਤ੍ਰਿਤ ਬਨਾਇ ਕਹਿ ਬਾਂਕੋ ਦਇਓ ਨਿਕਾਰ ਅਤ ਚਿਤ ਕੋ ਬਿਠਾਏ ਕੈ ਤਬ ਤਾਂਬਰ ਕਰਨੈਨ ਵਿਕਟ ਵਿਕਰ ਕਰੇ ਆਪਨੂ ਕਹਿ ਬਨਿਕ ਸੋ ਵੈਨ ਤ੍ਰਿਓ ਬਾਜ ਕਬਿਤ ਜਾ ਕੋ ਲੋਨ ਖਈਐ ਤਾ ਕੋ ਛੋਰ ਕਬ ਹੂ ਨਾ ਜਈਐ ਜਾ ਕੋ ਲੋਨ ਖਈਐ ਤਾ ਕੇ ਆਗੇ ਵੈ ਕਹਿ ਜੂਜੀਐ ਜਾ ਕੋ ਲੋਨ ਖਈਐ ਤਾ ਕੋ ਦਗਾ ਕਬ ਹੂ ਨਾ ਦਈਐ ਸਾਚੀ ਸੁਣ ਲਈਐ ਤਾ ਸੋ ਸਾਚ ਹੂ ਕੋ ਲੂਜੀਐ ਚੋਰੀ ਨਾ ਕਮਈਐ ਆਪ ਦੇਵੈ ਸੋ ਕੀ ਬਾਟ ਖਈਐ ਝੂਠ ਨਾ ਬਨਈਐ ਕਛੂ ਲੈ ਬੇ ਕੋ ਨਾ ਰੂਜੀਐ ਰੋਸ ਨਾ ਵਡਈਐ ਬੁਰੀ ਭਾਖੈ ਸੋ ਵੀ ਮਾਨ ਲਈਐ ਚਾਕਰੀ ਕਮਈਐ ਨਾਥ ਮੋਰੀ ਬਾਤ ਬੂਜੀਐ ਦੋਹਰਾ ਬਨਿਐ ਜੂਤੀ ਖਾਇ ਕੈ ਸੀਖ ਲਈ ਮਨ ਮਾਹੇ ਕਹਾ ਸਿਆਣੀ ਤ੍ਰਿਏ ਗ੍ਰਹਿ ਗਇਓ ਭੇਦ ਪਛਾਨਿਓ ਨਾਹੇ ਇਸ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 73 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਚੋਰ ਏਕ ਚਤਰੋ ਰਹੈ ਬੈਰਮ ਤਾ ਕੋ ਨਾਮ ਜਾਤ ਸ਼ੇਖ ਜਾਦੋ ਰਹੈ ਬਸੈ ਕਾਲ ਪੀ ਗਾਮ ਚਉ ਬਈ ਚਉ ਚੋਬਾ ਗ੍ਰਹਿ ਬਸਤਰ ਬਨਾਇਓ ਆਪਨ ਕੋ ਮਰਾਬ ਕਹਾਇਓ ਮੈਂ ਹਜਰਤ ਤੇ ਮਨਸ ਲਇਓ ਪਰਵਰ ਦੇਸ ਪਰਗਨਾ ਪਇਓ ਦੋਹਰਾ ਤਾ ਕੇ ਕਛ ਉਪਚਾਰ ਕੋ ਕੀਜੈ ਹਿਰਦੈ ਵਿਚਾਰ ਤਾਹ ਚਲਨ ਕੋ ਸਾਜ ਸਭ ਲੀਜੈ ਮੋਲ ਸੁਧਾਰੇ ਚਉ ਬਈ ਸਕਲ ਗਾਂਵ ਕੇ ਮਨਕ ਬੁਲਾਏ 100 ਕੁ ਰੁਪਈਆ ਤਿੰਨ ਚਟਵਾਏ ਕਹਿਓ ਤਿਆਰ ਸਾਜ ਕਰ ਦੀਜੈ ਆਭੀ ਰੋਕ ਰੁਪਈਆ ਲੀਜੈ ਦੋਹਰਾ ਰੋਕ ਰੁਪਈਆਂ ਖਰਚ ਕੈ ਲੀਜੈ ਮੋਹਰ ਬਟਾਏ ਭਰ ਬਰਦਾਰੀ ਕੋ ਕਨੋ ਖਰਚਨ ਹੋਏ ਬਨਾਏ ਚੌਬੀ ਜੋ ਤਿਮ ਕਹੀ ਸੋ ਬਨ ਕਿਨ ਮਾਨੀ ਕਛੂ ਸ਼ੰਕ ਚਿਤ ਬੀਜ ਨਾ ਆਨੀ ਮੋਹਰੈ ਅਦ ਕਿਹਾਨ ਕਰ ਦਈ ਤਸਕਰ ਡਾਰ ਗੁਥਰੀਐ ਲਈ ਦੋਹਰਾ ਔਰ ਖਜ਼ਾਨੋ ਸਾਉ ਕੋ ਸਭ ਹੀ ਲਿਓ ਮੰਗਾਏ ਜੈ ਜਹਾਨਾਬਾਦ ਮੈਂ ਦੈਹੋ ਤਨ ਪਹੁੰਚਾਏ ਚਉਪਈ ਬਨੀਆਂ ਕੇ ਬੈਠੇ ਸੋ ਗਇਓ ਸਾਵੀ ਤਨ ਇਕਠੋ ਕਹਿ ਲਇਓ ਸਾਥਨ ਤਿਨਕ ਦਵਾਰ ਬੈਠਾਇਓ ਸੋਇਓ ਖਾਨ ਨਾ ਜਾਤ ਜਗਾਇਓ ਦੋਰਾ ਛੋਰ ਦਵਾਰੋ ਪਾਛਲੋ ਭਾਜ ਗਏ ਤਤਕਾਲ ਸਭ ਰੁਪਈਆਂ ਹਰ ਲੈ ਗਏ ਬਨੀਆਂ ਪੈ ਬਿਹਾਲ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ ਚੋਹਤਰੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਮੁਗਲ ਏਕ ਗਜਨੀ ਰਹਿ ਬਖਤਿਆਰ ਤੇ ਨਾਮ ਬੜੇ ਸਦਨ ਤਾਕੇ ਬਨੇ ਬਹੁਤ ਗਾਂਠ ਮੈਂ ਧਾਮ ਤਾਕੇ ਘਰ ਇਕ ਹੈ ਉਤੋ ਤਾਕੋ ਚੋਰ ਨਿਹਾਰੇ ਜਾ ਕੋ ਕਿਉ ਹੀ ਚੋਰੀਐ ਕਛੂ ਚਰਿੱਤਰ ਸੋ ਧਾਰੇ ਆਣ ਚਾਕਰੀ ਕੀ ਕਰੀ ਤਾਕੇ ਧਾਮ ਤਲਾਸ ਮੁਗਲ ਮਹੀਨਾ ਕਹਿ ਤੁਰਤ ਚਾਕਰ ਕੀਨੋ ਤਾਸ ਚਉਪਈ ਮਹਿਆਨਾ ਆਪਨੋ ਕਰਵਾਇਓ ਕਰਜਾਈ ਕੋ ਨਾਮ ਸੁਨਾਇਓ ਤਾਂ ਕੀ ਸੇਵਾ ਕੋ ਕਰਿਓ ਬਖਤਿਆਰ ਕੋ ਧਨ ਹੈ ਹਰਿਓ ਦੋਹਰਾ ਦਿਨ ਕੋ ਧਨ ਹੈ ਹਰ ਚਲਿਓ ਕਰਜਾਈ ਕਹਲਾਏ ਸਕਲ ਲੋਗ ਠਟਕੇ ਰਹਿ ਰਹਿ ਨਾਈ ਲਖ ਪਾਏ ਚੋਪੀ ਪਾਛੇ ਮੂਲ ਪੀੜ ਤੋ ਆਇਓ ਕਰਜਾਈ ਤੰਤਰਾ ਚੁਰਾਇਓ ਜੋ ਇਹ ਬੈਨਨ ਕੋ ਸੁਨ ਪਾਵੈ ਤਾਹੀ ਕੋ ਝੂਠੋ ਠਹਰਾਵੈ ਜਾਤੇ ਦਰਬ ਕਰਜ ਲੈ ਖਾਇਓ ਕਾਹ ਭਇਓ ਤਿਨ ਤੁਰਾ ਚੁਰਾਇਓ ਕਿਉ ਤੈ ਦਰਬ ਹੁਧਾਰੋ ਲਿਓ ਕਹਾਂ ਭਇਓ ਜੋ ਹੈ ਲੈ ਗਇਓ ਦੋਰਾ ਵਾਈ ਕੋ ਝੂਠਾ ਕੀਓ ਭੇਦ ਨਾ ਪਾਵੇ ਕੋਏ ਵਾਹ ਦਿਨ ਧਨ ਹੈ ਹਰ ਗਇਓ RAM ਕਰੈ ਸੋ ਹੋਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 75 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਦੋਰਾ ਪੁਨ ਮੰਤਰੀ ਐਸੇ ਕਹੋ ਸੁਨਿਆ ਕਥਾ ਨਿਰਪਾਲ ਤੇਈ ਚੋਰ ਚਰਿਤ੍ਰ ਇਕ ਕਿਓ ਸੋ ਕਹੋ ਤਾਲ ਚਉਪਈ ਜਬ ਤਸਕਰ ਧਨ ਤੁਰਾ ਚੁਰਾਇਓ ਪੁਨਤਾ ਕੇ ਚਿਤ ਮੈਂ ਜੋ ਆਇਓ ਅਤਪੁਤ ਏਕ ਚਰਿਤ੍ਰ ਬਨਈਐ ਤ੍ਰਿਯ ਸੁੰਦਰ ਜਾਤੇ ਗ੍ਰਹਿ ਪਈਐ ਦੋਰਾ ਤਾਮ ਜਵਾਈ ਆਪਨੋ ਰਾਖਿਓ ਨਾਮ ਬਨਾਏ ਵਿਧਵਾ ਤ੍ਰਿਗੇ ਤਾਮ ਮੈਂ ਡੇਰਾ ਕੀਨੋ ਜਾਏ ਚਉਪਈ ਵਾਕੈ ਹਿਰਦੈ ਅਨੰਦਿਤ ਭਇਓ ਮੋਰੇ ਤਾਂ ਪੂਤ ਬਿਦ ਦਇਓ ਤਾਂ ਜਵਾਈ ਨਾਮ ਜਤਾਇਓ ਆਦਰ ਕੈ ਭੋਜਨੈ ਖਵਾਇਓ ਐਸੀ ਭਾਂਤ ਬਰਸ ਜਬ ਬੀਤੀ ਵਹਿ ਤ੍ਰਿਏ ਦੁਖ ਤੇ ਭਈ ਨਚੀਤੀ ਵਹ ਤੇਹ ਘਰ ਕੋ ਕਾਮ ਚਲਾਵੈ ਵਿਧਵਾ ਬਧੂ ਖੇਦ ਨਹਿ ਪਾਵੈ ਦੋਹਰਾ ਕੀਤਕ ਦਿਨ ਤਹ ਚਲ ਗਇਓ ਤਾ ਕੀ ਸੁਤਾ ਚੁਰਾਏ ਤ੍ਰੀ ਰੋਵਤ ਕੁਟਵਾਰ ਕੇ ਟਟ ਚਟ ਕੂਖੀ ਜਾਏ ਚਉਪਈ ਜੋ ਆਈ आई ਹਰੀ ਦੇਖੋ ਦੇਵ ਕਹਾ ਇਹ ਕਰੀ ਸੂਰ ਉਦੋਤ ਗਇਓ गयो ਆਇਓ ਮੈਂ ਤਿਨ ਕੋ ਕਛ ਸੋਧ ਨਾ ਪਾਇਓ ਕਾਜੀ ਕੋਟਵਾਰ ਜਬ ਸੁਣਿਓ ਦੂਹ ਭਿਆਸ ਕੈ ਮਾਥੋ ਤੁਨਿਓ ਜਾ ਕੋ ਸੁਤਾ ਦਾਨ ਤੈ ਦਇਓ ਕਾਹ ਭਇਓ ਜੋ ਗ੍ਰਹਿ ਲੈ ਗਇਓ ਸਭਨ ਤੇ ਝੂਠੇ ਕਰ ਮਾਨਿਓ ਭੇਦ ਭੇਦ ਕਾ ਹਿਰਦੈ ਨਾ ਜਾਣਿਓ ਲੂੜ ਦਰਬ ਕੋ ਸਭ ਲਇਓ ਤਵੀ ਦੇਸ ਨਿਕਾਰੋ ਦਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 76 ਵੋ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਫਜੂ